ਬੀਰ ਵੀਰ ਕੇ ਇੱਕ ਨਿਰਭਤ ਵਿਚਛਣ ਪੋ ਮੰਜਰੀ ਨਾਰ ਸੁਲਛਣ ਤਿਨ ਕੀ ਹਮ ਤੇ ਕਹਿ ਨਾ ਪਰਤ ਛਾਬ ਰਤ ਤੇ ਰਾਤ ਨਿਰਖ ਰਾਤੀ ਪਾਤੀ ਦਬ ਸ੍ਰੀ ਸੁਲਤਾਨ ਸਿੰਘ ਤੇ ਪੂਤਾ ਜਾਨ ਬਿਦ ਘੜਾ ਦਤੀਏ ਪੁਰਹੂਤਾ ਜਾਵੋ ਤਰਨ ਭਇਓ ਲਖ ਪਾਇਓ ਤਬ ਪਿਤ ਤਾ ਕੋ ਵਿਹਾਰ ਚਾਇਓ ਕਾਸ਼ਮੀਰ ਇੱਕ ਨਿਰਭਤ ਰਹਾਤ ਬਲ ਰੂਪ ਮਾਨ ਧਨ ਮਾਨ ਰਣਾ ਚਲ ਤਾਕੇ ਧਾਮ ਸੁਤਾਇਕ ਸੁਨੀ ਸਕਰ ਗੁਣਨ ਕੇ ਪੀਤਰ ਗੁਨੀ ਬੋਲਤ ਜੰਬਰਨ ਘਰੀ ਸੁਧਾਈ ਨਿਰਪ ਸੁਤ ਕੇ ਸੰਗ ਕਰੀ ਸਗਾਈ ਅਦਕ ਸੋ ਦਰਬ ਪਠੈ ਦੀਏ ਤਾਕੋ ਵਿਆਹ ਵਿਚਾਰ ਬੁਲਾਇਓ ਵਾਕੋ ਸੁਤਾ ਕੋ ਵਿਆਹ ਜਵੈ ਤਿਨ ਧਿਆਇਸ ਹਾੜ ਪਾੜ ਬਸਤਰਨ ਸਭ ਛਾਇਸ ਘਰ ਘਰ ਗੀਤ ਚੰਚਲਾ ਗਾਵਤ ਭਾਂਤ ਭਾਂਤ ਬਾਦ ਤਿਤਰ ਵਜਾਵਤ ਸਗਲ ਵਿਆਹ ਕੀ ਰੀਤ ਕਰਹਿ ਤੇ ਅਦਕ ਦਿਜਨ ਕਾਹ ਦਾਨ ਕਰਹਿ ਵੇ ਜਾਜਕ ਸਭੈ ਭੂਪ ਹੋਇ ਗਏ ਜਾਜਤ ਬਹੁਰ ਨਾ ਕਾਹੂ ਭੈ ਦੋਹਰਾ ਸਕਲ ਰੀਤ ਕਰ ਕੀ ਚੜੇ ਜਨੇਤ ਬਨਾਏ ਭਾਂਤ ਭਾਂਤ ਸੋ ਕੁਰ ਬਾਣੇ ਪ੍ਰਵਾਨ ਨਾ ਬਰਨੀ ਜਾਏ ਚਉਪਈ ਕਾਸ਼ਮੀਰ ਭੀਤਰ ਪਹੁੰਚੇ ਜਬ ਬਾਜਨ ਲਗੇ ਬਿਦਤਰ ਅਮਿਤ ਤਵ ਨਾਜਤ ਪਾਤਰ ਭਾਰ ਅਨੂਪਾ ਕੰਚਨ ਹੁਰ ਕੁਨ ਰੂਪ ਸਰੂਪਾ ਹਾਟ ਪਾੜ ਸਭ ਵਸਤਰਨ ਛਾਏ ਅਗਰ ਚੰਦਨ ਭੇ ਮਗ ਛਿਰਕਾਏ ਸਭ ਘਰ ਬਾਂਧੀ ਬੰਧਨ ਵਾਰੈ ਗਾਵਤ ਗੀਤ ਸੁਹਾਵਤ ਨਾਰੈ ਅਗਵਾ ਲੇਨ ਅਗਾਉ ਆਏ ਆਦਰ ਸੋ ਕੁਰ ਹੈ ਗ੍ਰਹਿ ਲਿਆਏ ਭਾਂਤ ਭਾਂਤ ਤੇ ਕਰੈ ਵਡਾਈ ਜਾਨਕ ਰਾਂਕਨ ਧਨ ਨਿਧ ਪਾਈ ਅੜਿਲ ਤਬ ਜਸ ਤਿਲਕ ਮੰਜਰੀ ਲਈ ਬੁਲਾਇ ਕੈ ਵਿਹਾ ਦਈ ਨਿਭ ਕੇ ਸਾਥ ਬਨਾਇ ਕੈ ਦਾਜ ਅਮਿਤ ਧਨ ਦਿਓ ਵਿਦਾ ਕਰ ਕਹਿ ਦੇ ਹੋ ਬਿਰਜਵਤੀ ਨਗਰੀ ਪ੍ਰਤ ਤੇ ਆਵਤ ਪਏ ਚੌਬੇ ਏਕ ਸ਼ਾਹ ਕੇ ਸਦਨੂ ਤਾਰੇ ਗ੍ਰਹਿ ਜੈ ਹੈ ਲਖ ਹੈ ਜਗ ਤਾਰੇ ਕਰ ਸ਼ਾਹ ਕੋ ਬੂਦ ਨਿਹਾਰਾ ਤੇ ਤਨ ਤਾਨ ਮਦਨ ਸਰ ਮਾਰਾ ਦੋਹਰਾ ਨਿਰਖਦ ਰਹੀ ਲੁਭਾਏ ਛਬ ਮਨ ਮੈਂ ਕੀਆ ਵਿਚਾਰ ਨਿਰਪ ਸੁਧ ਸੰਗ ਨਾ ਜਾਏ ਖਾਓ ਇਹ ਹੈ ਹਮਾਰੋ ਯਾਰ ਚਉਪਈ ਬੋਲ ਲਿਆ ਤਾਕੋ ਆਪਣੇ ਘਰ ਰਤਮਾਨੀ ਤਾ ਸੋ ਹਾਸ ਹਾਸ ਕਰ ਆਲਿੰਗਨ ਚੁੰਬਨ ਬਹੁ ਲੈ ਵਿਵਿਧ ਵਿਦਨ ਸੋ ਆਸਨ ਦੇ ਅੜਿਲ ਵਿਹਾਸ ਵਿਹਾਸ ਦੋ ਕਰ ਕਲੋਲਨ ਕਉ ਕਰੈ ਵਿਵਿਧ ਵਿਦਨ ਕੋਕਨ ਕੇ ਮਤ ਕਉ ਉਚਰੈ ਭਾਂਤ ਭਾਂਤ ਕੈ ਆਸਨ ਕਰਹਿ ਬਨਾਇ ਕੈ ਹੋ ਲਪਟ ਲਪਟ ਦੋ ਜਾਹੇ ਪਰਮ ਸੁਖ ਪਾਏ ਕੈ ਕੇਲ ਕਰਤ ਸਵੈ ਜਾਹੇ ਬਹੁ ਰੋਠ ਰਤ ਕਰੈ ਭਾਂਤ ਭਾਂਤ ਚਾਤੁਰਤਾ ਮੁਖ ਤੇ ਉਚਰੈ ਤਰਨ ਤਰਨ ਜਬ ਮਿਲੈ ਨਾ ਕੋ ਹਾਰੀ ਹੋ ਵੇਦ ਸ਼ਾਸਤਰ ਸਿਮਰਤ ਇਹ ਭਾਂਤ ਉਚਾਰਹੀ ਤ੍ਰਿਆ ਬਾ ਚਉਪਈ ਮੈਂ ਨਾ ਨਿਰਭਸੁਤ ਕੇ ਸੰਗ ਜਾਇ ਹੋ ਬਿਨ ਦਾਮਨ ਇਹ ਹਾਥ ਵਿਕੈ ਹੋ ਤਾਇ ਸੁਤਾ ਤਵ ਕੁਾਰ ਹਕਾਰੀ ਤਵਨ ਪਾਲ ਕੀ ਪੀਤਰ ਡਾਰੀ ਦਿਸ ਰਾਜ ਚਲ ਗਇਓ ਪ੍ਰਾਚੀ ਦੇਸ ਤੇ ਸਸ ਪ੍ਰਗਟਇਓ ਨਿਰਭ ਸੁਧ ਭੇਦ ਪਛਾਨਿਓ ਨਾਹੀ ਤਾਰਨ ਕੀ ਸਮਝੀ ਪਰਛਾਈ ਅਨਤਰਿਆ ਕੋ ਲੈ ਗ੍ਰਹਿ ਗਇਓ ਭੇਦ ਨਾ ਪਸ ਪਾਵਤ ਕਛ ਭਇਓ ਤਾਏ ਭੇਦ ਸੁਨੀਤ ਹਰ ਖਾਨੀ ਮੋਰੀ ਸੁਤਾ ਕਰੀ ਬਿਦਰਾਨੀ ਦੋਹਰਾ ਰਾਜ ਕੁਾਰ ਸੁਧ ਛਾ ਕੇ ਸਦਨ ਰਹੀ ਸੁਖ ਪਾਏ ਕਾਲ ਪਾਲ ਕੀ ਧਾਇ ਕੀ ਦੁਹਿਤਾ ਦਈ ਬਠਾਇ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 247 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਨਦੀ ਨਰਮਦਾ ਕੋ ਰਹਿ ਨਿਰਪਤ ਚਿਤ੍ਰ ਰਥ ਨਾਮ ਦੇਸ ਦੇਸ ਕੇ ਇਸ ਜਬ ਤੇ ਆਠੂ ਜਾਮ ਚਉਪਈ ਚਿਤ੍ਰ ਮੰਜਰੀ ਤਾਕੀ ਤ੍ਰੀ ਵਰ ਜਾਨਕ ਪ੍ਰਵਾਦ ਦਿਪਤ ਕਿਰਣਾ ਧਾਰਨ ਚਾਰ ਪੁੱਤਰ ਤਾਕੇ ਸੁੰਦਰ ਆਤੇ ਸੂਰ ਬੀਰ ਬਲਵਾਨ ਵਿਕਟ ਮਾਤੇ ਦੋਹਰਾ ਚਿੱਤਰ ਕੇਤ ਬਚਿੱਤਰ ਧੁਜ ਸਾਸ ਧੁਜ ਰਾਵ ਤੁਜ ਸੂਰ ਜਿਨ ਕੇ ਤਨਕ ਟੰਕੋਰ ਤੁਨ ਰਾਤ ਜਗਤ ਮੈ ਪੂਰ ਚਉਪਈ ਨਵਲ ਸ਼ਾਹ ਇਕ ਰਾਤ ਨਗਰ ਤੇ ਸਸ ਆਭਾਵਤਿ ਦੋਹਿਤਾ ਘਰ ਜਿਹੇ ਅਮਿਤ ਪ੍ਰਵਾਹ ਜਨਿਯਤ ਜਾ ਕੀ ਜਗ ਸੁਰਿਆ ਸੁਰ ਥਕ ਰਾਤ ਨਿਰਖ ਮਗ ਦੋਹਰਾ ਚਾਰ ਪੁੱਤ ਜੇ ਨਿਰਪਤ ਕੇ ਤਾ ਕੀ ਪ੍ਰਵਾ ਨਿਹਾਰ ਰੀਜ ਰਾਤ ਵਿੱਚ ਚਿਤ ਵਿਖੈ ਮਨ ਕਰਮ ਬਚ ਨਿਰਧਾਰੇ ਚਉਪਈ ਨਿਰਪ ਸੁਤ ਤਾਹ ਪਠਾਇ ਪਠਾਇਸ ਪਾਂਤ ਪਾਂਤ ਤੇ ਤ੍ਰਿਹੈ ਪੁਗਾਇਸ ਇਹੀ ਪਾਂਤ ਚਾਰੋ ਉਠਤਾਏ ਚਾਰੋਂ ਚਲ ਤਾਕੇ ਗ੍ਰਹਿ ਆਏ ਦੋਹਰਾ ਸ਼ਾ ਸੁਤਾਤ ਪਤ ਪ੍ਰਤਾ ਅਦਕ ਮਤੀਵਾਨ ਚਾਰੋ ਪਠਾਇਓ ਸੰਦੇਸ਼ ਲਿਖ ਚਿਤ ਚਰਿਤਰ ਇਕ ਆਨ ਚਉਪਈ ਜਦੋਂ ਜਦੋਂ ਲਿਖ ਚੌਨ ਪਠਾਇਓ ਕਿਸ ਕੋ ਭੇਦ ਨਾ ਕਿਸੂ ਜਤਾਇਓ ਸਖੀ ਭੈ ਇਹ ਭਾਂਤ ਸਿਖਾਇਸ ਰਾਜ ਕੁਮਾਰ ਨੂੰ ਬੋਲ ਪਠਾਇਸ ਸ਼ਾਹ ਸੁਤਾ ਬਾਜ ਸਖੀ ਸੋ ਦੋਹਰਾ ਜਿਮ ਜਿਮ ਨਿਰਪਸਤ ਆਏ ਹੈ ਉਤਮ ਭੇਖ ਸੁਧਾਰ ਤਿਮ ਤਿਮ ਪਗਨ ਖਰਾਕ ਤੈ ਕੀਜੋ ਮੇਰੇ ਦਵਾਰ ਪ੍ਰਥਮ ਪੁੱਤਰ ਜਬ ਨਿਰਵਤ ਕੋ ਆਇਓ ਭੇਖ ਸੋ ਧਾਰ ਪਾਇਨ ਕੋ ਖਟਕੋ ਕੀਓ ਆਣ ਸਖੀ ਤੇਹ ਦਵਾਰ ਚੋਪੀ ਹਾ ਹਾਹਾ ਪਦ ਤਬ ਤਰਨੂ ਚਾਰੋ ਹਾਥਨ ਕੋ ਛਤਿਆ ਪਰ ਮਾਰੋ ਕੋ ਆਹੇ ਦਵਾਰ ਮੁਰ ਠਾਡਾ ਤਾ ਤੇ ਅਧਿਕ ਤਰਾਸ ਮੋਹਿ ਬਾਡਾ ਨਿਰਭਸਤ ਕਹਿਓ ਜਤਨ ਇਕ ਕਰੋ ਚਾਰ ਸੰਦੂਕ ਹੈ ਇਕ ਮੈਂ ਪਰੋ ਇਕ ਸੰਦੂਕ ਮਾਜ ਰਿਓ ਦੋਰੇ ਜੈ ਹੈ ਲੋਕ ਬਿਲੋਕ ਵਿਮੁਖ ਘਰ ਇਮ ਸੰਦੂਕ ਭੀਤਰ ਤੇ ਡਾਰੋ ਦੁਤੀਆ ਨਿਰਭਤ ਕੋ ਪੁੱਤਰ ਆਕਾਰੋ ਪਗ ਖਟਕੋ ਸਾਹਤਰੀ ਤਵ ਕੀਨੋ ਦੁਤੀਆ ਸੰਦੂਕ ਡਾਰ ਤੇ ਦੀਨੋ ਦੋਹਰਾ ਇਹ ਛਲ ਰਿਵਕੇ 404 ਸੰਦੂਕਨ ਡਾਰੇ ਤਿੰਨ ਪਿਤ ਗ੍ਰਹਿ ਪਿਆਨੋ ਕਿਉ ਉਤਮ ਭੇਖ ਸੁਧਾਰੇ ਚਉਪਈ ਚਾਰ ਸੰਦੂਕ ਸੰਗ ਲੀਨੇ ਕਰ ਪਹੁੰਚਤ ਭਈ ਨਿਰਪਤ ਕੇ ਦਰ ਪਰ ਜਬ ਰਾਜਾ ਕੋ ਰੂਪ ਨਿਹਾਰਿਓ ਤਾਂ ਪਰਵਾਰ ਨਦੀ ਤਿਨ ਡਾਰਿਓ ਦੋਹਰਾ ਵਾਰ ਸੰਦੂਕ ਨਿਰਪਾਲ ਪਰ ਦੈ ਨਦੀ ਮੈਂ ਡਾਰ ਸਭ ਛਤਰਿਨ ਛਿਨ ਮੋਛਲਾ ਕੋ ਨਾ ਸਕਾ ਵਿਚਾਰੇ ਚਉਪਈ ਤਨ ਤਨ ਸਭ ਲੋਕ ਬਖਾਨਾ ਹੈ ਭੇਦਾ ਭੇਦ ਨਾ ਮੂਰਖ ਜਾਣਾ ਹੈ ਹੂਪ ਭਗਤ ਤੇ ਅਧਿਕ ਵਿਚਾਰਿਓ ਨਿਰਪ ਬਰ ਦਰਬ ਤੋ ਜਨਵਾਰਿਓ ਤਬ ਰਾਜਾਏ ਭਾਂਤ ਚਾਰਿਓ ਸ਼ਾਹ ਸੁਤਾ ਜੇ ਤੋ ਧਨ ਵਾਰਿਓ ਛੋਰ ਭੰਡਾਰ ਤੋ ਤਹਿ ਦੀਜੈ ਮੰਤਰਨ ਕਹਾ ਵਿਲੰਬ ਨਾ ਕੀਜੈ ਚਾਰ ਸੰਦੂਕ ਸਰਫੀ ਦੀਨੀ ਸ਼ਾਹ ਸੁਤਾ ਸਭ ਹੀ ਸੋ ਲੀਨੀ ਨਿਰਪ ਕੇ ਚਾਰੋ ਪੂਤ ਡੁਬਾਈ ਲੈ ਤਨ ਮਿਤ ਬੋਰ ਘਰ ਆਈ ਦੋਹਰਾ ਇਹ ਛਲ ਸੋ ਸੁਤ ਨਿਰਵਤ ਕੇ ਚਾਰੋ ਦੈ ਡੁਬਾਏ ਆਨ ਤਾਂ ਬਹਰੋ ਵਸੀ ਹਿਰਦੈ ਹਰ ਖੂਬ ਜਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 248 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪੀ 32 ਲਛਣ ਨਗਰੇ ਕਸੋ ਹੈ ਜਾ ਕੇ ਟਾਟ ਅਮਰਾਵਤੀ ਕੋ ਹੈ ਸੈਣ ਸੁਲਖਣ ਰਿਵਤਾ ਸੁਭ ਮਤ ਸੂਰ ਵੀਰ ਬਲਵਾਨ ਵਿਕਟ ਮਤ ਮੰਜਰੀ ਵਿਚਛਣ ਨਾਰ ਤਵਨ ਬਰ ਪੜੀ ਵਿਆਕਰਨ ਸ਼ਾਸਤਰ ਕੋਕ ਸਰ ਸੋਭਾ ਅਤਕ ਤਵਨ ਕੀ ਸੋਹਤ ਸੁਰ ਨਰ ਨਾਗ ਸੁਰ ਮਨ ਮੋਹਤ ਅੜਿਲ ਏਕ ਸ਼ਾਹ ਕੋ ਪੂਤਾ ਸੁੰਦਰ ਕਨੋ ਜਨ ਅਵਤਾਰ ਮਦਨ ਕੋ ਯਾ ਜਗ ਮੋਵਨੋ ਬਿਤਨ ਕੇ ਤਿਹ ਨਾਮ ਕੁਰ ਕਹਿ ਜਾਣੀਐ ਹੋ ਜਾ ਸਭ ਸੁੰਦਰ ਅਵਰਨਾ ਕਥੋ ਬਖਾਨੀਐ ਨੈਣ ਹਰਨ ਕੇ ਹਰੇ ਬੈਨ ਪਿਕ ਕੇ ਹਰੇ ਜਨਕ ਸਾਨ ਪਰ ਬਿਸਖ ਦੋ ਬਾਢਿਨ ਤਰੇ ਬਿਨਾ ਪ੍ਰਹਾਰੇ ਨਗਤ ਨਾ ਕਾਢੇ ਜਾਤ ਹੈ ਉਹ ਖਟਕਤ ਹੀ ਕੇ ਮਾਜ ਸਦਾ ਪੀ ਰਾਤ ਹੈ ਨਿਰਖ ਤਮਨ ਕੋ ਰੂ ਤਰਨ ਮੋਹਿਤ ਭਈ ਲੋਕ ਲਾਜ ਕੁਲ ਕਾਨ ਤਿਆਗ ਤਬ ਹੀ ਦਈ ਆਸ਼ਿਕ ਕੀ ਤ੍ਰੇ ਭਾਂਤ ਰਹੀ ਉਰਜਾਇ ਕੈ ਹੋ ਸਕਿਓ ਨਾ ਧੀਰਜ ਬਾਂਧ ਸੋ ਲਿਓ ਬੁਲਾਇ ਕੈ ਚਉਪਈ ਭੇਦ ਪਾਏ ਤ੍ਰੀ ਤਾਹਿ ਬੁਲਾਇਸ ਭਾਂਤ ਭਾਂਤ ਭੋਜਨੈ ਖਵਾਇਸ ਕੇਲ ਕਰਨ ਸੋ ਚਿਤ ਚਾਹਾ ਲਾਜ ਵਿਸਾਰ ਪ੍ਰਗਟ ਤਿਹ ਕਹਾ ਬਿਤਨ ਕੇਤ ਜਬ ਜੋ ਸੁਨ ਪਾਇਓ ਭੋਗ ਨਾ ਕਿਓ ਨਾਕ ਐ ਠਾਇਓ ਸੋਨ ਅਬਲਾ ਮੈਂ ਤੋਹਿ ਨਾ ਹੋ ਨਾਰ ਆਪਣੀ ਕਉ ਨਹਿ ਹੋ ਦੋਰਾ ਜੋ ਪਾਏ ਕੋਟਿ ਕਰੋ ਲਛਿਕ ਕਰੋ ਇਲਾਜ ਧਰਮ ਆਪਨੋ ਛਾੜ ਤੋਏ ਤਹੁ ਨਾ ਹੋ ਆਜੇ ਚਉਪਈ ਰਾਣੀ ਜਤਨ ਕੋਟ ਕਰ ਰਹੀ ਏ ਕਹਿ ਨਾਇ ਮੂੜ ਤਿਹ ਗਈ ਕੋ ਭਇਓ ਤ੍ਰਿਕੋ ਜੀ ਪਾਰੋ ਤਾ ਕੋ ਬਾਂਧ ਪਹੁਰੇ ਡਾਰੋ ਤਾਂ ਕੋ ਬਾਂਧ ਭੋਰਾ ਡਾਰਾ ਮੁਆ ਸ਼ਾਉ ਸੁਤ ਜਗਤੂ ਚਾਰਾ ਸੌਦਾ ਕਾਜ ਕਹਿਓ ਕਹੁ ਗਇਓ ਚੋਰਨ ਮਾਰ ਲੂਟ ਧਨ ਲਇਓ ਭੇ ਸਾਨੂੰ ਤਰਨ ਤਿਨ ਤਰਾ ਅਪਰਨ ਅੰਗ ਅੰਗ ਮੈਂ ਕਰਾ ਬਿਤਨ ਕੇਤ ਕੇ ਢਿਗ ਚਲ ਗਈ ਭਾਂਤ ਅਨੇਕ ਨਿਹੋਰਤ ਭਈ ਅੜਿਲ ਗਰੀਬ ਅੰਚਰਾ ਡਾਰ ਰਹੀ ਸਿਰ ਨਿਆਇ ਕੈ ਪਕਰ ਖੁਆਰ ਕੇ ਪਾਏ ਰਹੀ ਲਪਟਾਇ ਕੈ ਏਕ ਬਾਰ ਡਰ ਡਾਰ ਆਨ ਪਿਏ ਰਤ ਕਰੋ ਹੋ ਸਗਲ ਕਾਮ ਕੋ ਤਾਪ ਹਮਾਰੋ ਅਬ ਹਰੋ ਚਉਪਈ ਮਰ ਮਰ ਜਨਮ ਕੋਟ ਤੁਮ ਤਰੋ 12000 ਪਾਏ ਕਿਨ ਪਰੋ ਤੋ ਕੋ ਤਉ ਨ ਭਜੋ ਨਿਲਜ ਤਵ ਕਹਿ ਹੋ ਤਵ ਪਤ ਪ੍ਰਤਿਬਿਧ ਸਭ ਅਤਿਕ ਜਤਨ ਰਾਣੀ ਕਰ ਹਾਰੀ ਪਾਏ ਪਰੀ ਲਾਤਨ ਜੜ ਮਾਰੀ ਚਲ ਕੂਕਰੀ ਨਿਲਜ ਮੂੜ ਮਤ ਕਾਮ ਭੋਗ ਚਾਹਤ ਮੋਸੋ ਕਤ ਕੋ ਬਚ ਸੁਨੇ ਤ੍ਰਿਏ ਭਈ ਬਿਮਾਨ ਮਨ ਅਮਿਤ ਕੋਵ ਜਾਗਾ ਤਾਕੇ ਤਨ ਜੇ ਪਤ ਕੋ ਮੋਹਿ ਤਰਾਸ ਦਿਖਾਰੈ ਤਉ ਮੈਂ ਜੋ ਸੋਈ ਤੁਹਿ ਮਾਰੈ ਜੋ ਕਹਿ ਕੈ ਤਿਹ ਪਕੜ ਨਿਕਾਰਿਓ ਪਠੈ ਸਾਚਰੀ ਨਾਥ ਅਕਾਰਿਓ ਭੂਤ ਭਾਖ ਤੇ ਦਿਓ ਦਿਖਾਈ ਨਿਰਪ ਕੇ ਅਤ ਚਿਤ ਚਿੰਤੁ ਬਜਾਈ ਦੋਹਰਾ ਸੁਣ ਰਾਜਾ ਜੋ ਤਸਕਰਨ ਹਨਿਓ ਸ਼ਾਹ ਕੋ ਪੂਤ ਸੋ ਮੇਰੇ ਗ੍ਰਹਿ ਪ੍ਰਗਟਿਓ ਹੀਰੋ ਹੋਵੇ ਕਰ ਭੂਤ ਚਉਪਈ ਨਿਰਪ ਤਵ ਕਹੀ ਗਾੜ ਇਹ ਡਾਰੋ ਯਹ ਨ ਰਾਖੋ ਤੁਰ ਸੰਗਾਰੋ ਪਾਵਕ ਭੈ ਪਲੀਤਾ ਜਰੀਆ ਹੈ ਸ਼ਾਹ ਪੁੱਤਰ ਕੇ ਸਿਰ ਪਰ ਡਰੀਆ ਹੈ ਹਾ ਹਾ ਸ਼ਬਦ ਬਹੁਤ ਕਰ ਰਹੇ ਹੋ ਭੇਦ ਭੇਦ ਨਿਰਪ ਮੂੜ ਨਾ ਲਹਿਓ ਨਿਰਖੋ ਕਾ ਤ੍ਰੀ ਚਰਿਤ ਸੁਧਾਰਿਓ ਸ਼ਾਹ ਪੂਤ ਕਰ ਭੂਤ ਸੰਘਾਰਿਓ ਤਰਨੁਨ ਕਰ ਹੀਰੋ ਨਹਿ ਦੀਜੈ ਤਿਨ ਕੋ ਚੋਰ ਸਦਾ ਚਿਤ ਲੀਜੈ ਤ੍ਰੀ ਕੋ ਕਛ ਵਿਸਵਾਸ ਨਾ ਕਰੀਐ ਤ੍ਰੀ ਚਰਿਤਰ ਤੇ ਜੀ ਅਤ ਡਰੀਐ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 249 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਅਜਿਤਾਵਤੀ ਨਗਰੇ ਕਸੋ ਹੈ ਜਿਤ ਸਿੰਘ ਰਾਜਾ ਤਹ ਕੋ ਹੈ ਜਿਤ ਮੰਜਰੀ ਗ੍ਰਹਿ ਜਾ ਕੇ ਤ੍ਰੀ ਮਨ ਕ੍ਰਮ ਬਚ ਜਿਨ ਬਸ ਕੀਨਾ ਪੀਅ ਮਤੀ ਤਾ ਕੀ ਦੋਹਿਤਾ ਇੱਕ ਪੜੀ ਕੋ ਵਿਆਕਰਨ ਸ਼ਾਸਤਰ ਨੇ ਇੱਕ ਭਾਗਵਾਨ ਸੁੰਦਰ ਅਤ ਗੁਨੀ ਜਾ ਸਭ ਲਕੀ ਨਾ ਕਾਨਨ ਸੁਣੀ ਸ਼ਾਹ ਪੁੱਤਰ ਬ੍ਰਿਖਭ ਤੁਜ ਇਕ ਰੂਪ ਸੀਲ ਸੁਚ ਤਾ ਜਾ ਮਹਿ ਤੇਜਮਾਨ ਬਲਵਾਨ ਬਿਕਟ ਮਤ ਅਲਖ ਕਰਮ ਲਖ ਤਾਹੇ ਰਿਸਿਓ ਰਾਤੇ ਵਹਿ ਕੁਾਰ ਨਿਰਭ ਸੁਤਾ ਨਿਹਾਰਾ ਸੂਰ ਵੀਰ ਬਲਵਾਨ ਵਿਚਾਰਾ ਹਿਤੂ ਸਾਹਤ ਸਾਹਤਰੀ ਇਕ ਨਿਕਟ ਬੁਲਾਇਸ ਭੇਦ ਭਾਗ ਤੇ ਤੀਰ ਪਠਾਇਸ ਅੜਿਲ ਪਵਨ ਭੇਸ ਕਰ ਸਕੀ ਤਹਾਂ ਤੁਮ ਜਾਈਹੋ ਭਾਂਤ ਭਾਂਤ ਕਰ ਬਿੰਤੀ ਤਾਹੇ ਰਜਾਈਹੋ ਕਹਿ ਅਭੀ ਤੈ ਹਮਰੀ ਆਸ ਨਾ ਕੀਦੀਐ ਹੋ ਨਾ ਤਰ ਮੋਹਿ ਮਿਲਾਏ ਸਜਨ ਕਉ ਦੀਜੀਐ ਪਵਨ ਭੇਸ ਵੈ ਸਗੀ ਤਹਾਂ ਤੇ ਤਹਾ ਗਈ ਭਾਂਤ ਅਨੇਕ ਪ੍ਰਬੋਧ ਕਰਤ ਤਾ ਕਉ ਭਈ ਉਤਮ ਭੇਸ ਸੁਧਾਰ ਲਿਆਈ ਤੇ ਤਹਾਂ ਹੋ ਭੁਜੰਗ ਮਤੀ ਨਿਰਭ ਸੁਤਾ ਬਹਿਠੀ ਥੀ ਜਹਾਂ ਉਠ ਸੋ ਕੁਾਰ ਤਿਨ ਲੀਨ ਕਰੇ ਸੋ ਲਾਇ ਕਰ ਆਲਿੰਗਨ ਕਰ ਚੁੰਬਨ ਹਰ ਖੁਬ ਕਰ ਪਾਂਤ ਪਾਂਤ ਤੇ ਭਜਾ ਪਰਮ ਰੁਚ ਮਾਨ ਕਹਿ ਹੋ ਪ੍ਰਾਨਨ ਤੇ ਪਿਆਰੋ ਸੱਜਣ ਪਹਿਚਾਨ ਕਹਿ ਦੋਹਰਾ ਪਾਂਤ ਪਾਂਤ ਤਰਨੀ ਤਰਨ ਭਜਿਓ ਪਰਮ ਸੁਖ ਪਾਏ ਇਹੀ ਵਿਖੈ ਤਾ ਕੋ ਬਿਤਾ ਤਹੀ ਨਿਕਸਿਓ ਆਏ ਚਉਪਈ ਪਿਤ ਆਵਤ ਅੰਚਰ ਮੁਖ ਡਰਾ ਲਾਗਰੇ ਰੋਦਨ ਬਹੁ ਕਰਾ ਕਹਿਓ ਦਰਸ ਬਹੁ ਦਿਨ ਮੋਹ ਪਾਇਓ ਤਾਤੇ ਮੋਰ ਉਮਗਹੀ ਆਇਓ ਜਬ ਤੇ ਮੈਂ ਸਸਰਾਰ ਸਿਧਾਈ ਤਾਹ ਤੇ ਜਾਏ ਬਹੁਰ ਕਰ ਆਈ ਤਬ ਤੇ ਅਬ ਮੈਂ ਤਾਤ ਨਿਹਾਰਾ ਤਾਂ ਤੇ ਉਪਜਾ ਮੋਹ ਅਪਾਰਾ ਅਜਿਤ ਸਿੰਘ ਜਬ ਯੋ ਸੁਨ ਲਿਓ ਰੋਦਨ ਕਰਤ ਕਰੇ ਮਿਲ ਭਇਓ ਤਬ ਤੇ ਘਾਤ ਭਲੀ ਕਰ ਆਈ ਸਗੀ ਦੇਓ ਗ੍ਰਹਿ ਮੀਤ ਪਠਾਈ ਦੋਰਾ ਪਿਤ ਕੇ ਅੰਤਰ ਡਾਰ ਸਿਰ ਆਖੈ ਲਈ ਦੁਰਾਏ ਮੋਹਿਤ ਪਇਓ ਰੋਵਤ ਰਹਿਓ ਮੀਤ ਆ ਪਹੁੰਚਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 250 73 ਸਮਾਪਤ ਮਸਤ ਸੁਭ ਮਸਤ ਅਪਜੂ